Big Bird on the beat. Big Bird on the beat. Yeah, Sonny Martin. C'est i I'm a, I'm a brown boy. Oh, naam ne barred mengiyan ne gaddiyan. ਕਾਸਟ ਪਲੇਟਾਂ ਲੇਟਾਂ ਮੂਹਰਾਂ ਨੇ ਛੱਡੀਆਂ ਚੌੜੇ ਚੌੜੇ ਰੇ ਧਰਤੀ ਨੂੰ ਰਾਪਦੇ ਦੇਖਦੇ ਆ ਲੋਕ ਚੱਕ ਚੱਕ ਅੱਡੀਆਂ ਤੱਕ ਲੱਲੀ ਛੱਲੀ ਜਾਂਦੀ ਪਿੱਛੇ ਹਟ ਇਸ ਜੱਟ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਬੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ your city, take a photo, baby. I wear my heart on my sleeve like a logo, baby. Niggas try to take me out, that's a no go, baby. I'm taking shots at your head like a GoPro, baby. Let me tell you why these other niggas crazy. I ain't never been surfing, but I'm wavy. All the way from beats, I'm the Surrey man, I know you heard of us. ਗੱਡੀਆਂ ਨੂੰ ਕੱਢੇ ਰੇਂਜ ਕਾਲੀ ਬੱਲੀਏ ਮਾਰੇ ਲਲਕਾਰੇ ਪੀਟਰ ਬਨਾਲੀ ਬੱਲੀਏ ਗਲ ਤੱਕ ਰੱਖਾਂ ਕਾਰਤੂਸ ਤੁੰਨ ਕੇ ਆ ਜੱਥੇ ਅੜੇ ਸਿੰਘ ਕਰਾਂ ਖਾਲੀ ਬੱਲੀਏ ਦੱਸ ਕਿਵੇਂ ਪਾਜੂਗਾ ਕੋਈ ਹੱਥ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸਾਤੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਮੇਰਾ ਯਾਰ ਪੂਰਾ ਜੱਟਾ ਫੈਨਾਂ ਦੇ ਸਣੀ ਤੇਰਾ ਗਾਣਾ ਬੜਾ ਆਤਾ ਤੈਨੂੰ ਨਹੀਂ ਸੀ ਪਤਾ ਹੁਣ ਪਤਾ ਤੈਨੂੰ ਕਾਕਾ ਤੇਰੇ ਸ਼ਹਿਰ ਆ ਕੇ ਮੇਰੇ ਯਾਰ ਮਾਰਦੇ ਡਾਕਾ ਹੁਣ ਬਸ ਹੋ ਗਈ ਤੇਰੀ ਹੁਣ ਮੇਰੇ ਨਾਲ ਫੀਚਰ ਦੀ ਉਹ ਗੱਲ ਬਿਨਾ ਛੇੜੀ ਦੇਖ ਲਾ ਕੇ ਮੇਰੇ ਗਾਣੇ ਮੁੰਡੇ ਮਾਰਦੇ ਨੇ ਗੇੜੀ ਹੁਣ ਟਾਈਮ ਆਇਆ ਗੱਲ ਵਸਦੀ ਨਾ ਤੇਰੀ ਅਲੜਾਂ ਦੀ ਡਰ ਰਹਿੰਦੀ ਵੇਟ ਕਰਦੀ ਆ ਯੰਕਿਆਂ ਨੂੰ ਜਿਹੜੀ ਹਾਈ ਰੇਟ ਕਰਦੀ ਸਾਨੂੰ ਚੋਟੀ ਦੇ ਯਕੀਨ ਹਸਪਤਾਲ ਮੰਨਦੇ ਆ ਉਹ ਲੱਡੂਆ ਮੰਡੀਰ ਜਿਹੜੀ ਹੇਟ ਕਰਦੀ ਬੱਚੇ ਬੱਚੇ ਮੂੰਹ ਤੇ ਗਿਆ ਨਾ ਮਰਾ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਤੇ ਮਾਰਦੇ ਆ ਸੱਟੇ ਵੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹ ਬਹੁਤ ਬੋਲਦੇ ਹੋ ਛੇ ਛੇ ਫੁੱਟੇ ਕੱਦ ਲੁੱਕ ਡੋਪ ਬੱਲੀਏ ਲੁੱਟਦਾ ਹੱਦ ਲਈਏ ਰੋਪ ਬੱਲੀਏ 15 ਦਿਨਾਂ ਚ ਨੌ ਨੌ ਗੀਤ ਆਉਂਦੇ ਨੇ ਆਓ ਯਾਰ ਤੇਰਾ ਗੀਤਾਂ ਵਾਲੀ ਤੋਪ ਬੱਲੀਏ ਦੇਖੀ ਸਿੱਧੂ ਮੂਸੇ ਵਾਲਾ ਕੱਡੂ ਵੱਟ ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ ਬੈਰੀ ਦੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਇੱਕ ਵਾਰੀ ਹੋਰ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਟ ਮੂੰਹੋਂ ਬਹੁਤ ਬੋਲਦੇ ਆ ਕੱਟ ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਗੰਦੇ ਜੜਾਂ ਵਿੱਚੋਂ ਪੱਟ ਇਸ ਜੱਟ ਤੇਰੇ ਸ਼ਹਿਰ 'ਚ ਕਰਾਉਂਦੇ ਜਿਹੜੇ ਆ ਇਸ ਜੱਟ I'm a I'm a brown boy. I'm a I'm a brown boy. Ekavari. <laughs> Chalo bird boy ho gaya hone.